ਸਲਾਮ ਅਰੀਵ ਕਰਬਲਾ ਭੈਣ ਦਾ ਸਲਾਮ ਤੂੰ ਕਬੂਲ ਕਰ ਲੁਟੇ ਅਵੇਰ ਸ਼ਾਮ ਦੇ ਦੁਖੀਆਂ ਮਜਮੇ ਆਮਦੀ ਤੂੰ ਲੈ ਡੰਗਿਸਨੀਆਂ ਤੇ ਹੁਣ ਦਾ ਕਰ ਨਜ਼ਰ ਅਸਲਾਮ ਅਸਲਾਮ ਅਰੀਵ ਕਰਬਲਾ ਮੁਸਾਫਰਾ ਹਮੈ ਤਵੀਰ ਸ਼ਾਮ ਦੇ ਮੈਡਾ ਵਤਨ ਤਵੀਰ ਮੁਲਕ ਸ਼ਾਮ ਹੈ ਅਸਾਤ ਵੀਰ ਵਲ ਵਿਸ਼ਾਮ ਜਾਵਣੇ ਅਸਾ ਦਲਾਲ ਪਰਦੇਤ ਕਿਆਮ ਹੈ ਅਸਾਤ ਵੀਰ ਵਲ ਵਿਸ਼ਾਮ ਜਾਵਣੇ ਤਿਲਾਲ ਪਰਦ ਸਾਦੇਤ ਕਿਆਮ ਹੈ ਨਹੀਂ ਮੰਗਦੇ ਮੈਂ ਕਬਰ ਦੀ ਜਾ ਉਠੀ ਦੁਖੀ ਗੁੰਗਲ ਜਲਾ ਮਸਿਕਦੀ ਰਹੀ ਆ ਸ਼ਾਮ ਵਿੱਚ ਸਾਲ ਭਰ ਅਸਲਾਮ ਅਸਲਾਮ ਗਰੀਬ ਕਰਬਲਾ پہن دا سلام تو قبول کر